ਕੁਫਰਗੜ ਬਨਾਮ ਖੰਡਾ ਪਾਹਲ ਚੇਤੇ ਰਹੇ ਕਿ ਅਜੋਕੇ ਸੰਤ ਅੰਮ੍ਰਿਤ ਬੋਤਲਾਂ ਵਿੱਚ ਪਾ ਕੇ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਹਨ ਲੰਗੜਿਆਂ ਲੂਲਿਆਂ ਬਿਮਾਰਾਂ ਮਰੀਜ਼ਾਂ ਨੂੰ ਅੰਨਿਆਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਡੇਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਵਧਾ ਰਹੇ ਹਨ ਖਾਲਸਾ ਅਕਾਲ ਪੁਰਖ ਕੀ ਫੌਜ ਲਿਖਿਆ ਹੈ ਇਹ ਕਿਤੇ ਵੀ ਨਹੀਂ ਲਿਖਿਆ ਬਿਮਾਰਾਂ ਦੀ ਫੌਜ ਅੰਨਿਆਂ ਦੀ ਫੌਜ ਲੰਗੜਿਆਂ ਦੀ ਫੌਜ ਜਿੰਨਾ ਬਜ਼ੁਰਗਾਂ ਤੋਂ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਉਹਨਾਂ ਦੀ ਫੌਜ ਤਾਂ ਕਿਤੇ ਨਹੀਂ ਲਿਖਿਆ ਵਿਕਾਊ ਲੇਖਕਾਂ ਅਤੇ ਪਖੰਡੀ ਸੰਤਾਂ ਨੇ ਅੰਮ੍ਰਿਤ ਦੇ ਅਰਥ ਕਦੇ ਵੀ ਨਹੀਂ ਸਮਝੇ ਅਤੇ ਨਾ ਹੀ ਸਮਝਣਗੇ ਕਾਲਾ ਅਫਗਾਨਾ ਨੇ ਪੰਜ ਕਕਾਰੀ ਭੇਖ ਦਾ ਖੰਡਨ ਕੀਤਾ ਹੈ ਪੰਜ ਕਕਾਰੀ ਰਹਿਤ ਦਾ ਨਹੀਂ ਅੰਮ੍ਰਿਤ ਵੇਲਾ ਉਹ ਹੈ ਜਦੋਂ ਵੀ ਸਵੇਰੇ ਦੁਪਹਿਰੇ ਸ਼ਾਮੀ ਰਾਤੀ ਗੁਰਬਾਣੀ ਦਾ ਅੰਮ੍ਰਿਤ ਪੀਤਾ ਜਾਵੇ ਤੇ ਖਾਧਾ ਜਾਵੇ ਪਚਾਇਆ ਜਾਵੇ ਉਹ ਹੀ ਵੇਲਾ ਹੈ ਅੰਮ੍ਰਿਤ ਵੇਲਾ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 78 ਇਸ ਵਿਸ਼ੇ ਦਾ ਸਹੀ ਉੱਤਰ ਦੇਣ ਲਈ ਅਸੀਂ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਪੁਸਤਕਾਂ ਵਿੱਚੋਂ ਖੰਡਾ ਪਹੁਲ ਅੰਮ੍ਰਿਤ ਬਾਰੇ ਦਿੱਤੀਆਂ ਟਿੱਪਣੀਆਂ ਪਾਠਕਾਂ ਨੂੰ ਪੇਸ਼ ਕਰਦੇ ਹਾਂ ਟਿੱਪਣੀ ਨੰਬਰ 1 ਅੰਗਰੇਜ਼ਾਂ ਦੇ ਰਾਜ ਵੇਲੇ ਜੋ ਅੱਜ ਤੱਕ ਜਿੰਨਾ ਸਿੱਖ ਫੌਜਾਂ ਨੇ ਬਹਾਦਰੀ ਦਿਖਾਉਣ ਵਿੱਚ ਸਦਾ ਹੀ ਨਾਮਣਾ ਖੱਟਿਆ ਹੈ ਉਹਨਾਂ ਫੌਜਾਂ ਦੇ ਫੌਜੀ ਜਵਾਨਾਂ ਵਿੱਚ ਬਹੁ ਗਿਣਤੀ ਦਾੜੀਆਂ ਕੁਤਰਨ ਵਾਲਿਆਂ ਦੀ ਹੁੰਦੀ ਸੀ ਅੰਮ੍ਰਿਤਧਾਰੀ ਦੇ ਪੰਜ ਕਕਾਰਾਂ ਦਾ ਪੱਕਾ ਧਾਰਨੀ ਫੌਜ ਵਿੱਚ ਮਸਾਂ ਕੋਈ ਇੱਕ ਅੱਧਾ ਹੁੰਦਾ ਸੀ ਕੀ ਦੱਸ ਸਕਦੇ ਹੋ ਕਿ ਪਰਮਵੀਰ ਚੱਕਰ ਲੈਣ ਵਾਲੇ ਵਿੱਚ ਕਿਸ ਫੌਜੀ ਬਹਾਦਰ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਮਾਸ ਮਾਸ ਕਰ ਮੂਰਖ ਝਗੜੇ ਪੰਨਾ 255 ਨੰਬਰ 2 ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖ ਬਣ ਜਾਣ ਵਾਲਾ ਸਾਡੇ ਲਈ ਅਜਿਹਾ ਧੁਰਾ ਬਣਾ ਦਿੱਤਾ ਗਿਆ ਜਿਸ ਨੇ ਸਿੱਖ ਬੱਚੇ ਨੂੰ ਸਿਰ ਲੈਣ ਅਥਵਾ ਤਮਾਕੂ ਪੀ ਲੈਣ ਦਾ ਹੌਸਲਾ ਦਿੱਤਾ ਵਿਪਰਨ ਕੀ ਰੀਤ ਤੋਂ ਸਜਦਾ ਮਾਰਗ ਭਾਗ 6ਵਾਂ ਪੰਨਾ 64 ਨੰਬਰ 3 ਖੰਡੇ ਬਾਟੇ ਦੇ ਅੰਮ੍ਰਿਤ ਨੇ ਗੁਰਮਤ ਤੋਂ ਅਗਿਆਨੀ ਰਹਿਣ ਦਾ ਰਾਹ ਪੱਕਾ ਕਰ ਦਿੱਤਾ ਤੇ ਪਤਿਤ ਬਣਾ ਫਲਾਇਆ ਸਰੀਰ ਨੂੰ ਸਿੰਘ ਸਜਾ ਲੈਣ ਦੇ ਭਰਮ ਨੇ ਮਨ ਨੂੰ ਸਿੱਖ ਸਜਾਉਣ ਦੀ ਲੋੜ ਮੁਕਾ ਦਿੱਤੀ ਉੱਪਰਲੀ ਕਿਤਾਬ ਪੰਨਾ 65 ਨੰਬਰ 4 ਖੰਡੇ ਬਾਟੇ ਦੇ ਅੰਮ੍ਰਿਤ ਨੂੰ ਗੁਰੂ ਵਾਲਾ ਬਣਾਉਣ ਦਾ ਸਾਧਨ ਮੰਨ ਲੈਣਾ ਵੱਡੀ ਭੁੱਲ ਹੈ ਉੱਪਰਲੀ ਕਿਤਾਬ ਪੰਨਾ 65 ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਕਾਮਰੇਡ ਸਭਰਾ ਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਖੰਡਾ ਪਾਹਲ ਬਾਰੇ ਟਿੱਪਣੀਆਂ ਕਿਸ ਤਰ੍ਹਾਂ ਇੱਕ ਦੂਜੇ ਦਾ ਮੂੰਹ ਚੜਾ ਰਹੀਆਂ ਹਨ ਕਾਲਾ ਅਫਗਾਨਾ ਦੀ ਟਿੱਪਣੀ ਨੰਬਰ 1 ਸਰਕਾਰੀ ਰਿਕਾਰਡ ਵੀ ਮੌਜੂਦ ਹੈ ਅਤੇ ਕੁਝ ਕੁ ਅੰਗਰੇਜ਼ ਅਫਸਰ ਅੰਗਰੇਜ਼ ਸਰਕਾਰ ਵੇਲੇ ਭਰਤੀ ਹੋਏ ਸਿੱਖ ਫੌਜੀ ਵੀ ਅਜੇ ਮੌਜੂਦ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸਿੱਖ ਪਲਟਣਾ ਲਈ ਰੰਗ ਰੂਟੀ ਦੀ ਟ੍ਰੇਨਿੰਗ ਕਰਨ ਪਿੱਛੋਂ ਖੰਡਾ ਪੌਲ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੱਥ ਖੜਾ ਕਰਕੇ ਵਫਾਦਾਰੀ ਦੀ ਕਸਮ ਚੁੱਕਣ ਪਿੱਛੋਂ ਹੀ ਫੌਜ ਭਰਤੀ ਕੀਤਾ ਜਾਂਦਾ ਸੀ ਪਰੇਡ ਵੇਲੇ ਸਿੱਖ ਪਲਟਣਾ ਦੇ ਕਮਾਂਡਿੰਗ ਅਫਸਰ ਖੁਦ ਜਵਾਨ ਦੀ ਪੈਂਟ ਤੇ ਹੱਥ ਫੇਰ ਕੇ ਦੇਖਦੇ ਸਨ ਕਿ ਕਸ਼ਹਿਰਾ ਪਾਇਆ ਹੈ ਕਿ ਨਹੀਂ ਦਾੜੀ ਕੇਸ ਕੱਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਜਿਸ ਦੀ ਗ੍ਰੰਥੀ ਸਿੰਘ ਸਿੱਖੀ ਰਹਿਤ ਦੀ ਅਵਗਿਆ ਦੀ ਸ਼ਿਕਾਇਤ ਕਰਾ ਦਿੰਦਾ ਸੀ ਉਸ ਨੂੰ ਅਵਾਸ਼ੀ ਸਜ਼ਾ ਮਿਲਦੀ ਸੀ ਇੱਥੇ ਦੱਸਣਾ ਯੋਗ ਹੈ ਕਿ ਦੋਨੋਂ ਸੰਸਾਰ ਯੁੱਧਾਂ ਵੇਲੇ ਕੁੱਲ ਹਿੰਦੁਸਤਾਨੀ ਫੌਜ ਵਿੱਚ 30% ਸਿੱਖ ਫੌਜੀ ਸਨ ਅੰਗਰੇਜ਼ ਰਾਜ ਵਿੱਚ ਦੋਨੋਂ ਸੰਸਾਰ ਮਹਾਯੁੱਧਾਂ ਵਿੱਚ ਕੁਰਬਾਨੀਆਂ ਦੇ ਕੇ ਵਿਕਟੋਰੀਆ ਕਰਾਸ ਅੱਜ ਕੱਲ ਪਰਮਵੀਰ ਚੱਕਰ ਜਿੱਤਣ ਵਾਲੇ ਲਾਂਸ ਨਾਇਕ ਕਰਮ ਸਿੰਘ ਸਿਪਾਹੀ colonel Ishar Singh second lieutenant Karamjit Singh ਜੱਜ ਨਾਇਕ ਗਿਆਨ ਸਿੰਘ ਜਮਾਦਾਰ ਆਨੰਦ ਸਿੰਘ ਦੀਆਂ ਫੋਟੋਆਂ ਅੱਜ ਵੀ ਲੁਧਿਆਣਾ ਦੇ ਵਾਰ ਮੈਮੋਰੀਅਲ ਵਿੱਚ ਲੱਗੀਆਂ ਹੋਈਆਂ ਪਾਠਕ ਦੇਖ ਸਕਦੇ ਹਨ ਜੋ ਕਿ ਪੂਰਨ ਤੌਰ ਤੇ ਸਾਬਤ ਸੂਰਤ ਹਨ ਸਾਡੇ ਦੇਸ਼ ਦੀ ਸਾਰੀ ਫੌਜ ਵਿੱਚ ਕੇਵਲ ਜਮਾਦਾਰ ਆਨੰਦ ਸਿੰਘ ਅਤੇ ਕਰਮ ਸਿੰਘ ਹੀ ਸਨ ਜਿਨ੍ਹਾਂ ਕੋਲ ਸੰਸਾਰ ਯੁੱਧ ਦਾ ਵਿਕਟੋਰੀਆ ਕਰਾਸ ਦਾ ਮੈਡਲ ਅਤੇ ਕਸ਼ਮੀਰ ਦੀ ਲੜਾਈ ਵੇਲੇ ਦਾ ਪਰਮਵੀਰ ਚੱਕਰ ਪ੍ਰਾਪਤ ਸੀ ਲੁਧਿਆਣੇ ਦੇ ਵਾਰ ਮੈਮੋਰੀਅਲ ਟਿੱਪਣੀ ਤੋਂ ਪਤਾ ਚੱਲਦਾ ਹੈ ਕਿ ਜਮਾਦਾਰ ਆਨੰਦ ਸਿੰਘ ਨੂੰ ਵਿਕਟੋਰੀਆ ਕਰਾਸ ਲੈਣ ਵੇਲੇ ਇਤਿਹਾਦੀ ਏਸ਼ੀਆਈ ਫੌਜਾਂ ਦਾ ਸਰਵਸ਼੍ਰੇਸ਼ਟ ਫੌਜੀ ਐਲਾਨਿਆ ਗਿਆ ਦੇਸ਼ ਦੇ ਆਜ਼ਾਦ ਹੋਣ ਪਿੱਛੋਂ ਪੰਡਿਤ ਜਵਾਹਰ ਲਾਲ ਵੇਲੇ ਭਾਰਤੀ ਫੌਜ ਦੇ 18 ਜਰਨੈਲ ਸਿੱਖ ਸਨ ਜਿਨ੍ਹਾਂ ਵਿੱਚੋਂ ਕੇਵਲ ਜਨਰਲ ਸੰਤ ਸਿੰਘ ਅਤੇ ਪੀਐਸ ਭਗਤ ਮੋਨਾ ਸੀ 1965-1971 ਵੇਲੇ ਦੇ ਸਿੱਖ ਜਰਨੈਲਾਂ ਵਿੱਚੋਂ ਕੇਵਲ ਰਾਜਿੰਦਰ ਸਿੰਘ ਸਪੈਰੋ ਦਾੜੀ ਕੱਟ ਕੇ ਰਖਤ ਰੱਖਦਾ ਸੀ ਬਾਕੀ general Harbakhsh Singh general Gurbakhsh Singh Jagjit Singh Arora air marshal Arjan Singh ਸਭ ਪੂਰਨ ਰੂਪ ਵਿੱਚ ਸਾਬਤ ਸੂਰਤ ਗੁਰੂ ਦੇ ਸਿੱਖ ਸਨ ਸ਼ਹੀਦੀਆਂ ਪਾਉਣ ਵਾਲੇ ਸੂਬੇਦਾਰ ਜੋਗਿੰਦਰ ਸਿੰਘ ਨਿਰਮਲ ਸਿੰਘ ਸੇਖੋਂ ਆਦਿ ਦੇ ਬੁੱਤ ਜਗ੍ਹਾ ਜਗ੍ਹਾ ਲੱਗੇ ਹੋਏ ਹਨ ਇਨ੍ਹਾਂ ਵਿੱਚੋਂ ਵਿਰਲਾ ਹੀ ਦਾੜੀ ਕੇਸਾਂ ਦੀ ਬੇਅਦਬੀ ਕਰਨ ਵਾਲਾ ਸੀ 1965 ਦੀ ਲੜਾਈ ਵੇਲੇ ਇਚੋਗਿਲ ਨਹਿਰ ਦਾ ਮੋਰਚਾ ਤੋੜਨ ਵਾਲੇ ਪੰਜੇ ਸਿੱਖ ਸਾਬਤ ਸੂਰਤ ਸਨ ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ 1947 ਵਿੱਚ ਕਸ਼ਮੀਰ ਦੀ ਲੜਾਈ ਵੇਲੇ ਸਾਰੀਆਂ ਹਿੰਦੁਸਤਾਨੀ ਫੌਜਾਂ ਫੇਲ ਹੋ ਗਈਆਂ ਸਨ ਬਿਹਾਰ ਰੈਜੀਮੈਂਟ ਮੋਰਚਾ ਵਿੱਚੋਂ ਪਿੱਛੇ ਭੱਜ ਆਈ ਸੀ ਅਤੇ ਜਨਰਲ ਕਰਿਆਪਾ ਨੇ ਸਾਰੀ ਰੈਜੀਮੈਂਟ ਦਾ ਕਸ਼ਮੀਰ ਤੋਂ ਪਟਨੇ ਤੱਕ ਪੈਦਲ ਮਾਰਚ ਕਰਵਾਇਆ ਸੀ ਆਖਰ ਪਟਿਆਲਾ ਰਿਆਸਤ ਦੀ ਪਹਿਲੀ ਸਿੱਖ ਪਲਟਨ ਨੂੰ ਭੇਜਿਆ ਗਿਆ ਜਿਸ ਨੇ ਮੋਰਚਾ ਜਿੱਤ ਕੇ ਭਾਰਤੀ ਫੌਜ ਦਾ ਅੱਗੇ ਵਧਣ ਦਾ ਰਸਤਾ ਖੋਲ੍ਹਿਆ ਇਸੇ ਤਰ੍ਹਾਂ 1971 ਦੀ ਲੜਾਈ ਵੇਲੇ ਖੇਮਕਰਨ ਸੈਕਟਰ ਵਿੱਚ ਮਦਰਾਸੀ ਜਵਾਨ ਰਾਈਫਲਾਂ ਸੁੱਟ ਕੇ ਭੱਜ ਗਏ ਸਨ ਜੂਨ 2011 ਦੇ ਗੁਰਮਤ ਪ੍ਰਕਾਸ਼ ਦੇ ਪੰਨਾ 67 ਤੇ ਜਰਨਲ ਹਰਬਖਸ਼ ਸਿੰਘ ਦੇ ਬਿਆਨ ਅਨੁਸਾਰ 1962 ਦੀ ਚੀਨ ਦੀ ਲੜਾਈ ਵੇਲੇ ਕਮਾਂਡਿੰਗ ਅਫੀਸਰ ਨਿਰੰਜਨ ਪ੍ਰਸਾਦ ਸਮੇਤ ਸਾਰਾ ਬ੍ਰਿਗੇਡ ਹੀ ਮੋਰਚੇ ਛੱਡ ਕੇ ਭੱਜ ਗਿਆ ਪਰ ਚਸ਼ੂਲ ਦੀ ਲੜਾਈ ਵੇਲੇ ਸਿੱਖ ਫੌਜੀਆਂ ਨੇ ਚੀਨੀ ਫੌਜ ਦਾ ਮੂੰਹ ਭਵਾ ਦਿੱਤਾ ਸੀ ਸੋ ਕਾਲਾ ਅਫਗਾਨਾਂ ਦੀ ਇਹ ਟਿੱਪਣੀ ਨਿਰਾ ਝੂਠ ਦਾ ਪਲੰਦਾ ਹੈ ਟਿੱਪਣੀ ਨੰਬਰ 2 ਅਤੇ 3 ਖੰਡਾ ਪਹੁਲ ਛਕਾਉਣ ਵੇਲੇ ਜਗਿਆਸੂ ਨੂੰ ਪੰਜ ਪਿਆਰਾਂ ਦਾ ਜਥੇਦਾਰ ਪੰਜ ਕਕਾਰੀ ਰਹਿਤ ਦੇ ਨਾਲ ਹੀ ਬਾਣੀਆਂ ਦੇ ਨਿਤਨੇਮ ਚਾਰੇ ਕੁਰਹਿਤਾਂ ਤੋਂ ਬਚਣ ਅਤੇ ਹੋਰ ਰਹਿਤ ਰੱਖਣ ਤੋਂ ਇਲਾਵਾ ਲੋੜ ਪੈਣ ਤੇ ਪੰਥ ਅਤੇ ਦੇਸ਼ ਦੀ ਦੇਸ਼ ਲਈ ਕੁਰਬਾਨੀ ਦੇਣ ਦਾ ਵਚਨ ਵੀ ਲੈਂਦਾ ਹੈ ਪਰ ਕਾਲਾ ਅਫਗਾਨਾ ਤੇ ਇਸ ਦੇ ਪੈਰੋਕਾਰ ਅੰਮ੍ਰਿਤ ਛੱਕੇ ਕੇ ਅੱਜਕੱਲ ਕਾਲਾ ਅਫਗਾਨਾ ਦਾ ਸਮਰਥਨ ਕਰਕੇ ਪੰਥ ਨਾਲ ਗੱਦਾਰੀ ਕਰ ਰਹੇ ਹਨ ਅਤੇ ਪੰਥ ਵਿੱਚ ਵੰਡੀਆਂ ਪਾ ਰਹੇ ਹਨ ਸਿੱਖੀ ਵਿੱਚ ਭੈਠ ਕਰਨ ਵਾਲੇ ਸਿੱਖੀ ਸਰੂਪ ਵਾਲੇ ਕਾਮਰੇਡਾਂ ਤੋਂ ਸਿਵਾਏ ਕਿਸੇ ਗੁਰੂ ਪਿਆਰ ਵਾਲੇ ਗੁਰਸਿੱਖ ਨੇ ਅੱਜ ਤੱਕ ਅਜਿਹੀ ਟਿੱਪਣੀ ਖੰਡੇ ਦੀ ਪਹਲ ਤੇ ਨਹੀਂ ਕੀਤੀ ਗੁਰੂ ਪਿਆਰਿਆਂ ਅਨੁਸਾਰ ਖੰਡਾ ਪਹਲ ਦੇ ਮੰਤਵ ਹਨ ਗੁਰੂ ਤੋਂ ਨਾਮ ਦੀ ਪ੍ਰਾਪਤੀ ਕਰਨਾ ਜੋ ਕਿ ਪੰਜ ਪਿਆਰੇ ਬਖਸ਼ਦੇ ਹਨ ਗੁਰੂ ਨਾਲ ਆਤਮਿਕ ਗੰਢ ਪਾ ਕੇ ਗੁਰੂ ਦੇ ਹਰ ਹੁਕਮ ਨੂੰ ਸਿਰ ਮੱਥੇ ਕਬੂਲਣ ਦਾ ਵਚਨ ਦੇਣਾ ਖਾਲਸਾ ਪੰਥ ਦੀ ਪੰਥਕ ਜਥੇਬੰਦੀ ਦਾ ਅੰਗ ਬਣ ਕੇ ਗੁਰੂ ਪੰਥ ਦੀ ਸੇਵਾ ਕਰਨ ਦਾ ਵਚਨ ਦੇਣਾ ਆਤਮਿਕ ਉਨਤੀ ਲਈ ਗੁਰੂ ਨੂੰ ਆਪਣੀ ਬਾਹ ਫੜਾਉਣੀ ਅਤੇ ਗੁਰੂ ਰੂਪ ਗੁਰਬਾਣੀ ਦਾ ਪੱਲੂ ਆਪ ਫੜਨਾ ਨਾਮਦਾਰ ਨਾਮਦਾਨ ਦੀ ਪ੍ਰਾਪਤੀ ਦਾ ਹੱਕ ਲੂਲੇ ਲੰਗੜੇ ਨੇਤਰਹੀਣ ਸਭ ਲਈ ਹੈ ਇਸ ਲਈ ਸੁਖਵਿੰਦਰ ਸਿੰਘ ਸਭਰਾ ਦੀ ਟਿੱਪਣੀ ਅਗਿਆਨਤਾ ਵਾਲੀ ਹੈ ਫਿਰ ਇਸ ਨੂੰ ਇਹ ਵੀ ਪਤਾ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਰਚੈਤਾ ਭਗਤ ਸੂਰਦਾਸ ਜੀ ਵੀ <laughs> ਨੇਤਰਹੀਣ ਸੀ ਕਿ ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਜਾਂ ਫਿਰ ਕੋਈ ਤੰਦਰੁਸਤ ਬੰਦਾ ਅੰਮ੍ਰਿਤ ਛਕਣ ਵਿੱਚੋਂ ਅੰਗਹੀਣ ਹੋ ਜਾਵੇ ਤਾਂ ਉਸ ਨੂੰ ਪੰਥਕ ਜਥੇਬੰਦੀ ਵਿੱਚੋਂ ਖਾਰਜ ਕਰ ਦੇਵਾਂਗੇ ਇਸ ਨੂੰ ਖਾਲਸਾਈ ਬੋਲਿਆਂ ਦਾ ਵੀ ਗਿਆਨ ਨਹੀਂ ਹੈ ਖਾਲਸਾਈ ਬੋਲੇ ਵਿੱਚ ਤਾਂ ਅੰਨੇ ਨੂੰ ਸੂਰਮਾ ਅਤੇ ਲੰਗੜੇ ਨੂੰ ਮੋਰਚਾਲ ਵਾਲਾ ਆਖਦੇ ਹਨ ਇਸ ਲਈ ਕਾਮਰੇਡ ਸਭਰਾ ਦੀਆਂ ਟਿੱਪਣੀਆਂ ਵੀ ਇਸ ਦੇ ਗੁਰੂ ਕਾਲਾ ਹੁਗਾਨਾ ਵਾਂਗ ਕਪਟ ਭਰੀਆਂ ਹਨ ਗੁਰੂ ਪਿਆਰਿਆਂ ਦੇ ਕੀਰਤਨ ਸਮਾਗਮ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚੋਂ ਮਸਾਂ 2-4 ਅੰਗਹੀਣ ਦਿਸਦੇ ਹਨ ਪਰ ਸਭਰਾ ਨੂੰ ਕੌਣ ਕਹੇ ਕਿ ਸੱਚ ਬੋਲ